ہوش کرو اے مسلمانوں تاڈے نال کی بیتی ہے ہوش کرو اے مسلمانوں تاڈے نال کی بیتی ہے اج یہودیاں تے عیسائیاں رل کے سازش کیتی ہے اج یہودیاں تے عیسائیاں رل کے سازش کیتی ہے بے شرمی دی حد مکائی کول شرم چے پیتی ہے نقدی لعنت امریکہ تے اسرائیل دا بٹے منہ نپ کے رکھا ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦਹਿਸ਼ਤਗਰਦ ਨੇ ਦਹਿਸ਼ਤਗਰਦੀ ਦਾ ਇਲਜ਼ਾਮ ਲਗਾਇਆ ਏ ਦਹਿਸ਼ਤਗਰਦ ਨੇ ਦਹਿਸ਼ਤਗਰਦੀ ਦਾ ਇਲਜ਼ਾਮ ਲਗਾਇਆ ਏ ਜ਼ਹਿਨਾ ਅੰਦਰ ਸਾਜ਼ਿਸ਼ ਲੈ ਕੇ ਕੁਫਰ ਦਾ ਲਸ਼ਕਰ ਆਇਆ ਏ ਜ਼ਹਿਨਾ ਅੰਦਰ ਸਾਜ਼ਿਸ਼ ਲੈ ਕੇ ਕੁਫਰ ਦਾ ਲਸ਼ਕਰ ਆਇਆ ਏ ਜ਼ੋਰ ਜ਼ੋਰ ਦੀ ਦਿਲ ਦਾ ਬੂਆ ਗੈਰਤ ਨੇ ਖੜਕਾਇਆ ਏ ਅਯਾਸ਼ੀ ਨੂੰ ਛੱਡ ਦੇ ਮੁਸਲਮ ਕਰ ਲੈ ਅੱਜ ਵੀ ਤੌਬਾ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾ ਮੁਸਲਮਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਵੱਡ ਕੇ ਪੂੰਛਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਵੱਡ ਕੇ ਪੂੰਛਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਲੱਖ ਅਮਰੀਕਾ ਆਲਮੀ ਗੁੰਡਾ ਟੁੰਡਾ ਕਰਕੇ ਛੱਡਣਾ ਏ ਕਾਫਰਾਂ ਨੂੰ ਹੁਣ ਕੰਨ ਫੜਾ ਕੇ ਭੰਗ ਦਵਾਣੀ ਕੁਕੜਕੜੂ ਨੱਪ ਕੇ ਲੱਖ ਅਮਰੀਕਾ ਨੂੰ ਤੂੰ ਨੱਪ ਕੇ ਲੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐ ਦੀ ਆਕੜ ਤੂੰ ਨੱਪ ਕੇ ਲੱਖ ਅਮਰੀਕਾ ਨੂੰ ਤੂੰ ਨੱਪ ਕੇ ਲੱਖ ਅਮਰੀਕਾ ਨੂੰ ਨੱਪ ਕੇ ਲੱਖ ਅਮਰੀਕਾ ਨੂੰ ਤੂੰ ਨੱਪ ਕੇ ਲੱਖ ਅਮਰੀਕਾ ਨੂੰ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀਲਾ ਤੋਂ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀਲਾ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਈਲਾਂ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸرائیਲਾ ਤੋਂ ਕਾਫਰ ਲਾਸ਼ੇ ਬਚ ਨਹੀਂ ਸਕਦੇ ਹੁਣ ਕਾਵਾਂ ਤੇ ਚੀਲਾ ਤੋਂ ਮਰ ਕੇ ਮਿੱਟੀ ਹੋ ਜਾਵਣਗੇ ਰੋਂਦੇ ਐਟਮ ਬੰਬਾਂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨਦੇ ਐ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕਦੋਂ ਤਈ ਮਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਮਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਸਾਨੂੰ ਆਪਸ ਵਿੱਚ ਲੜਾ ਕੇ ਆਪੇ ਜਸ਼ਨ ਮਨਾਵਣਗੇ ਰੱਬ ਦਾ ਨਾ ਜੇ ਸ਼ਰਮੀ ਦੀ ਐਨਕ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਕਢਿਆ ਏ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਮਾਸਕੋ ਦੇ ਸ਼ੈਤਾਨਾ ਵਾਲਾ ਪੱਠਾ ਬਾਕੇ ਛੜਿਆ ਏ ਮਾਸਕੋ ਦੇ ਸ਼ੈਤਾਨਾ ਵਾਲਾ ਪੱਠਾ ਬਾਕੇ ਛੜਿਆ ਏ ਕੈਮੋਨਿਜ਼ਮ ਨੂੰ ਦਫਨਾ ਕੇ ਦੀਨ ਦਾ ਝੰਡਾ ਗੱਡਿਆ ਏ ਭਿੱਜ ਦਿਓ ਹੁਣ ਅਮਰੀਕਾ ਨੂੰ ਭਿੱਜੀ ਜਾਂਦੀ ਜੀਵੇ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ 'ਚ ਮਿਲਾ ਕੇ ਛੱਡਾਂਗੇ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ 'ਚ ਮਿਲਾ ਕੇ ਛੱਡਾਂਗੇ ਦੁਨੀਆ ਉੱਤੋਂ ਬਾਤਲ ਦੀ ਕੂਵਤ ਨੂੰ ਮਿਟਾ ਕੇ ਛੱਡਾਂਗੇ ਦੁਨੀਆ ਉੱਤੋਂ ਬਾਤਲ ਦੀ ਕੂਵਤ ਨੂੰ ਮਿਟਾ ਕੇ ਛੱਡਾਂਗੇ ਕਾਲੀ ਕਮਲੀ ਵਾਲੇ ਦਾ ਪਰਚਮ ਲਹਿਰਾ ਕੇ ਛੱਡਾਂਗੇ ਮੌਤ ਮੋਲੋਂ ਡਰ ਨਹੀਂ ਸਕਦੇ ਦੀਨ ਦਿਲੇ ਲਾ ਦੇ ਮਜਨੂ ਨੱਪ ਕੇ ਰੱਖ ਅਮਰੀਕਾ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖਾਲੂ ਉਤਾਰਨਗੇ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖਾਲੂ ਉਤਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਪੰਡਤ ਹੋਰੀ ਪਾਗਲ ਹੋ ਕੇ ਕੰਨ ਨੂੰ ਟਕਰਾ ਮਾਰਨਗੇ ਪੂਰੀ ਦੁਨੀਆ ਵਿੱਚ ਮੁਜਾਹਿਦ ਭਾਲ ਗਏ ਆਪਣੀ ਮੰਜ਼ਿਲ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਦੋਂ ਵੀ ਮੁਸਲਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਜਦੋਂ ਵੀ ਮੁਸਲਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਕੀ ਦੱਸਾਂ ਅਫਜ਼ਾਲ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਏ ਮੌਲਾ ਸਾਨੂੰ ਇੱਕ ਬਣਾ ਦੇ ਕੁਫਰ ਦੀ ਕਰ ਬਰਬਾਦੀ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਰੀਆ ਕਰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਰੀਆ ਕਰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਰੀਆ ਕਰ ਤੂੰ